ਸ਼ਲੋਕ ਅੰਤਰ ਮਨ ਤਨ ਵਸ ਰਹੇ ਈਤ ਊਤ ਕੇ ਮੀਤ ਜਿਹੜੇ ਇੱਥੇ ਔਰ ਉੱਥੇ ਮਿੱਤਰ ਹੈ ਤੁਹਾਡਾ ਦਰਗਾਹ ਜਾਂ ਇੱਥੇ ਉਹ ਤੁਹਾਡੇ ਅੰਦਰ ਵਸ ਸਾਰਿਆਂ ਦੇ ਵਸ ਈਤ ਊਤ ਕੇ ਮੀਤ ਊਤ ਉੱਥੇ ਕੋਈ ਮਿੱਤਰ ਆ ਦੁਨੀਆ ਜੋਰ ਕੋਈ ਮਿੱਤਰ ਨਹੀਂ ਐਵੇਂ ਲੱਗਦਾ ਤੁਹਾਨੂੰ ਉਹ ਤਾਂ ਲੱਗਦੇ ਨੇ ਉਹ ਜਿਹੜੇ ਸਾਡੀਆਂ ਪੂਰਤੀਆਂ ਨੇ ਲੋਭ ਦੀਆਂ ਆਇਆ ਮੋਹ ਦੀਆਂ ਪੂਰਤੀਆਂ ਵਾਸਤੇ ਸਾਨੂੰ ਆਸ ਹੈ ਜੋ ਪੂਰਤੀ ਹੋ ਜੀ ਉਹ ਵੀ ਪੂਰਤੀ ਇੱਥੋਂ ਨਹੀਂ ਹੋਣੀ ਉਹ ਵੀ ਉਸੇ ਨੇ ਕਰਦੀ ਉਹ ਗੁਣ ਵਾਲੇ ਹੋਣੀ ਉਹ ਵੀ ਸਾਨੂੰ ਐਵੇਂ ਲੱਗਦਾ ਉਹ ਇਹਦਾ ਹੁਕਮ ਹੈ ਨਾ ਇਹ ਦੂਤ ਦਾ ਮੀਤ ਹੋਈ ਹੈ ਇੱਥੇ ਵੀ ਸਭ ਪਦਾਰਥੋਂ ਤੋਂ ਹੀ ਮਿਲਦੇ ਨੇ ਜੋ ਮਿਲਦਾ ਉਹ ਤੋਂ ਹੀ ਮਿਲਦਾ ਉੱਥੇ ਵੀ ਉਸੇ ਨੇ ਲੈ ਕੇ ਜਾਣਾ ਇਹ ਵਾ ਉਹੀ ਸਹਾਈ ਹੈ ਹੁਕਮੇ ਸਹਾਈ ਹੈ ਨਾਮ ਹੈ ਸਹਾਈ ਹੈ ਇੱਥੇ ਅਰ ਉੱਥੇ ਇਹ ਉਸ ਕੇ ਮੀਤ ਗੁਰ ਪੂਰਾ ਉਪਦੇਸਿਆ ਨਾਨਕ ਜਪੀਐ ਨੀਤ ਗੁਰਪੂਰੇ ਨੇ ਤਾਂ ਮੈਨੂੰ ਤਾਂ ਇਹੀ ਉਪਦੇਸ਼ ਦਿੱਤਾ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪੂਰੇ ਗੁਰ ਨੇ ਮੈਨੂੰ ਤਾਂ ਇਹੀ ਉਪਦੇਸ਼ ਦਿੱਤਾ ਆਇਆ ਵਹੀ ਜਦ ਵੀ ਉਪਦੇਸ਼ ਦਿੱਤਾ ਪੂਰੇ ਗੁਰ ਨੇ ਇਹੀ ਦਿੱਤਾ ਹੋਰ ਦਿਖਾਓ ਬਾਣੀ ਜੋਰ ਕੋਈ ਉਪਦੇਸ਼ ਹੋ ਸਾਰੀ ਬਾਣੀ ਪੂਰੇ ਗੁਰ ਦੀ ਬਾਣੀ ਹੈ ਪੂਰੇ ਗੁਰ ਨੇ ਜਿਹੜਾ ਉਪਦੇਸ਼ ਦਿੱਤਾ ਜਦ ਵੀ ਦਿੱਤਾ ਇਹੀ ਗੱਲ ਕਹੀ ਚਾਹੇ ਵੇਦ ਵਿੱਚ ਕਹੀ ਹੋਵੇ ਚਾਹੇ ਭਗਤ ਕਬੀਰ ਦੇ ਜਿਹੜੇ ਗ੍ਰੰਥ ਪੜ੍ਹੇ ਨੇ ਉੱਥੇ ਕਹੀ ਹੋਵੇ ਨਿਰੰਤਰ ਮੰਤਨ ਬਸਰੇ ਰਹੇ ਇਹ ਦੂਸਰੇ ਨਹੀਂ ਇਹੀ ਗੱਲ ਕਹੀ ਹੈ ਜੀ ਨੇ ਕਹੀ ਗੁਰਪੂਰੇ ਉਪਦੇਸ਼ਿਆ ਇਹੀ ਉਪਦੇਸ਼ ਦਿੱਤਾ ਗੁਰਪੂਰੇ ਜਾਨੀ ਨਾਨਕ ਜਪੀਏ ਨੀਤ ਇਸ ਕਰਕੇ ਨਾਨਕ ਹੈ ਉਸੇ ਨੂੰ ਦਿਨ ਰਾਤ ਜਪਣਾ ਚਾਹੀਦਾ ਹਮੇਸ਼ਾ ਉਸੇ ਦਾ ਜਪੋ ਉਸੇ ਨੂੰ ਜਾਣਨਾ ਚਾਹੀਦਾ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਨੂੰ ਜਪੋ ਜਿਹੜਾ ਆਪ ਪੈਦਾ ਹੋਇਆ ਹੈ ਉਹਨੂੰ ਕੀ ਜਪਣਾ ਕੀ ਕਰੋ ਤੁਹਾਨੂੰ ਕੀ ਦੇ ਦੂਰ ਤਾਂ ਆਪ ਮੰਗਦਾ ਸ਼ਿਵ ਜੀ ਦਾ ਆਪ ਕਹਿੰਦਾ ਮੈਨੂੰ ਮੁਕਤੀ ਨਹੀਂ ਮਿਲੀ ਮੈਂ ਮੁਕਤੀ ਮੰਗਦਾ ਤੁਹਾਨੂੰ ਕਦੋਂ ਦੇਣੀ